ਮਨ ਚਿਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਆਪ ਸਾਰੀ ਸਾਧ ਸੰਗਤ ਨੇ ਬੈਠ ਕੇ ਨਾਮ ਸਿਮਰਨ ਕੀਤਾ ਏ ਸ਼ਬਦ ਗਾਇਨ ਕੀਤਾ ਰਾਗੀਆਂ ਨੇ ਆਪ ਨੇ ਸਰਵਣ ਕੀਤਾ ਸਤਗੁਰਾਂ ਦੇ ਪਵਿੱਤਰ ਦਰਸ਼ਨ ਕੀਤੇ ਨੇ ਇਸ ਸਮੇਂ ਨੂੰ ਸਫਲ ਕੀਤਾ ਏ ਹੁਣੇ ਹੁਣੇ ਜੋ ਸ਼ਬਦ ਆਪਨੇ ਸਰਵਣ ਕੀਤਾ ਗੁਰੂ ਕੇ ਦਰਸ਼ਨ ਵਾਸਤੇ ਗੁਰੂ ਦਰਸ਼ਨ ਦੀ ਮਹਾਨਤਾ ਗੁਰੂ ਦਰਸ਼ਨ ਦੀ ਮਹਿਮਾ ਆਈ ਹੈ ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਹੀ ਇਸ ਸ੍ਰਿਸ਼ਟੀ ਨੂੰ ਸੰਭਾਲਣ ਵਾਸਤੇ ਭੁੱਲੇ ਹੋਏ ਮਨੁੱਖਾਂ ਨੂੰ ਸਤ ਮਾਰਗ ਤੇ ਲਾਉਣ ਵਾਸਤੇ ਸਮੇਂ-ਸਮੇਂ ਅਨੁਸਾਰ ਸਤਿਗੁਰੂ ਦੀ ਹੋਂਦ ਆਈ ਹੈ ਔਰ ਹਰ ਸਮੇਂ ਵਿੱਚ ਸਤਿਗੁਰੂ ਦੀ ਲੋੜ ਆਈ ਹੈ ਤੇ ਸਤਿਗੁਰੂ ਜੀ ਆਏ ਨੇ ਇਸੇ ਵਾਸਤੇ ਸਤਿਗੁਰੂ ਦੀ ਬਹਿਮਾ ਵੇਦ ਸ਼ਾਸਤਰ ਤੇ ਗੁਰਬਾਣੀ ਨੇ ਗਾਇਨ ਕੀਤੀ ਹੈ ਗੁਰੂ ਦਾ ਦਰਸ਼ਨ ਸੁੱਖਾਂ ਦਾ ਸਮੁੰਦਰ ਮੰਨਿਆ ਅਸੀਂ ਗੁਰਬਾਣੀ ਤੇ ਵਿਚਾਰ ਕਰ ਲੈਨੇ ਆ ਪਾਤਸ਼ਾਹ ਕਹਿੰਦੇ ਨੇ ਪੱਟਾਂ ਦੀ ਕਲਮ ਤੋਂ ਇੱਕ ਸ਼ਬਦ ਆਇਆ ਕਹਿੰਦੇ ਨੇ ਕਲ ਯੁਗ ਦੁਰਤ ਦੂਰ ਕਰਬੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਕਲ ਯੁਗ ਦੇ ਜ਼ਮਾਨੇ ਵਿੱਚ ਜੇ ਕਿਸੇ ਨੇ ਪਾਪ ਦੂਰ ਕਰਨੇ ਹੋਣ ਤੇ ਉਹਦੇ ਵਾਸਤੇ ਇਹ ਬਹੁਤ ਵਧੀਆ ਉੱਤਮ ਤਰੀਕਾ ਹੈ ਕਿ ਸਤਿਗੁਰਾਂ ਦੇ ਦਰਸ਼ਨ ਕੀਤੇ ਜਾਣ ਜਿਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਸਤਿਗੁਰਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਦੁੱਖ ਦੂਰ ਹੋ ਗਏ ਤੇ ਸੁਖ ਪ੍ਰਾਪਤ ਹੋਇਆ ਇਤਿਹਾਸ ਕਹਿੰਦਾ ਹੈ ਦਰਸ਼ਨ ਦੀ ਅਰਜ਼ ਕਰਨ ਲੱਗਾ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਐਵੇਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ ਸਤਿਗੁਰੂ ਦੀ ਰਸਨਾ ਵਿੱਚ ਅੰਮ੍ਰਿਤ ਹੈ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਸਤਿਗੁਰਾਂ ਦੇ ਬਚਨ ਅੰਮ੍ਰਿਤਮਈ ਮੰਨੇ ਗਏ ਨੇ ਜੋ ਕੁਝ ਵੀ ਸੰਸਾਰ ਤੇ ਸਤਿਗੁਰਾਂ ਨੇ ਆਖਿਆ ਬਚਨ ਕਰਕੇ ਆਪਣੀ ਰਸਨਾ ਤੋਂ ਉਹਨੂੰ ਅੰਮ੍ਰਿਤ ਦਾ ਦਰਜਾ ਦਿੱਤਾ ਗਿਆ ਫਿਰ ਕਹਿੰਦੇ ਨੇ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ ਸਤਗੁਰੂ ਅੰਮ੍ਰਿਤ ਦਾ ਸਰੋਵਰ ਹੈ ਕਿਸੇ ਸਰੋਵਰ ਤੇ ਇਸ਼ਨਾਨ ਕੀਤਿਆਂ ਕਿਸੇ ਤੀਰਥ ਤੇ ਇਸ਼ਨਾਨ ਕੀਤੇ ਆ ਸਾਡੇ ਜਿਹੜੀ ਸਰੀਰ ਦੇ ਉੱਤੇ ਮਿੱਟੀ ਹੋਵੇ ਉਹ ਉਤਰ ਸਕਦੀ ਹੈ ਸਰੀਰ ਦੀ ਮੈਲ ਲੈ ਜਾਂਦੀ ਹੈ ਪਰ ਮਨ ਦੀ ਮੈਲ ਮੈਲ ਕਿਸੇ ਤੀਰਥ ਤੋਂ ਉਤਰੇ ਜਾਂ ਨਾ ਉਤਰੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਪਰ ਗੁਰਸਿੱਖੀ ਇਤਿਹਾਸ ਦਾ ਕਿਆ ਦੱਸਦਾ ਹੈ ਕਿ ਸਤਗੁਰਾਂ ਦਾ ਦਰਸ਼ਨ ਅੰਮ੍ਰਿਤਸਰ ਦਾ ਦਰਜਾ ਦਿੱਤਾ ਗਿਆ ਇਹਨੂੰ ਇਸ ਵਾਸਤੇ ਕਿ ਗੁਰੂ ਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਹੀ ਪਾਮਰ ਤੇ ਨੀਚ ਆਦਮੀ ਸੰਤ ਬਣ ਗਏ ਭਗਤ ਬਣ ਗਏ ਗੁਰਮਖ ਬਣ ਗਏ ਇਸ ਵਾਸਤੇ ਕਹਿੰਦੇ ਨੇ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤ ਨਾਤਾ ਕਊਆ ਹੰਸ ਹੋਹਾ ਕਊਆ ਜਿਹੜਾ ਹੁੰਦਾ ਕਾਲੇ ਰੰਗ ਦਾ ਹੁੰਦਾ ਇੱਥੇ ਕਊਆ ਤੋਂ ਭਾਵ ਹੈ ਕਾਲੇ ਮਨ ਵਾਲੇ ਮਨੁੱਖ ਜਿਨ੍ਹਾਂ ਦਾ ਕਰਮ ਨੀਵਾ ਖਾਣਾ ਪੀਣਾ ਨੀਵਾ ਕਾਂ ਵਰਗਾ ਇਸ ਤਰ੍ਹਾਂ ਭਾਵ ਐਸੇ ਪਾਮਰ ਨੀਚ ਵੀ ਸੰਤ ਬਣ ਸਕਦੇ ਨੇ ਇਹ ਗੁਰੂ ਕੇ ਦਰਸ਼ਨ ਦੀ ਮਹਾਨਤਾ ਹੈ ਹਰੈ ਅਗ ਪਾਪ ਸਕਲ ਮਲ ਪਾਪਾ ਰੂਪੀ ਮੈਲ ਦੂਰ ਕਰ ਦਿੰਦਾ ਗੁਰੂ ਕਾ ਦਰਸ਼ਨ ਕਹਿੰਦੇ ਨੇ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਮਨੁੱਖ ਦੇ ਵੈਰੀ ਮੰਨੇ ਗਏ ਨੇ ਇਹਨਾਂ ਨੂੰ ਠੱਗ ਆਖਿਆ ਚੰਡਾਲ ਆਖਿਆ ਬਹੁਤ ਨਾਮ ਨੇ ਇਹਨਾਂ ਦੇ ਗੁਰਬਾਣੀ ਵਿੱਚ ਕਿਉਂਕਿ ਮਨੁੱਖ ਨੂੰ ਮਾੜੇ ਪਾਸੇ ਲੈ ਜਾਂਦੇ ਨੇ ਸਤਿਗੁਰਾਂ ਨੇ ਕੀ ਕੀਤਾ ਹੈ ਇਹਨਾਂ ਦੇ ਸਾਹਮਣੇ ਪੰਜ ਉਹ ਗੁਣ ਬਣਾ ਦਿੱਤੇ ਜਿਹੜੇ ਇਹਨਾਂ ਦੇ ਨਾਲ ਟਕਰਾਊ ਨੇ ਸਤ ਸੰਤੋਖ ਦਇਆ ਤੇ ਧਰਮ ਤੇ ਧੀਰਜ